ਚੌਪਈ ਇਹ ਬਿਦਬੀਰ ਖੇਤ ਵਿਕਰਾਲਾ ਮਾਜਤ ਭਇਓ ਆਣ ਤਿਹ ਕਾਲਾ ਮਹਾਕਾਲ ਕਛੂ ਤਵ ਕੋਪੇ ਭੂਮੀ ਪਾਪ ਗਾੜ ਕਰ ਰੋਪੇ ਮੋਹਨ ਆਸਤਰ ਕੇਤੇ ਮੋਹਿਤ ਕਰ ਬਰੁਣ ਆਸਤਰ ਪੇ ਪ੍ਰਾਨ ਕਿਤਨ ਹਾਰੇ ਪਾਪ ਕਾਸਤਰ ਪੇ ਕਿਦੇ ਰਾਏ ਅਮਿਤ ਸੁਭਟ ਮ੍ਰਿਤ ਲੋਕ ਪਠਾਏ ਜਾ ਪਰ ਮਹਾਕਾਲ ਅਸਚਾਰਾ ਏਕ ਸੁਭਟ ਦੇ ਦ્વੈ ਕਰਿ ਡਾਰਾ ਜੋ ਦ્વੈ ਨਰ ਪਰ ਰੁਕਿਆ ਸਿਧਰਾ ਚਾਰ ਟੂਕ ਤਿਨ ਦ્વੈ ਕਹਿ ਕਰਾ ਕੀਤਕ ਪਰੇ ਸੂਟ ਬਿਲਾਹੀ ਜੰਬੁਗ ਗਿੱਧ ਮਾਸ ਲੈ ਜਾਹੀ ਭੈਰ ਵਿਆਨ ਤੂੰ ਪਵਕਾਰੈ ਕਹੂ ਮਸਾਨ ਕਿਰ ਕੱਟੀ ਮਾਰੈ ਕੀਤਕ ਸੁਗਟ ਆਨ ਹੀ ਢੂਕੈ ਮਾਰੈ ਮਾਰ ਦਸੋ ਦਿਸ ਕੂਕੈ ਮਹਾਕਾਲ ਪਰ ਜੇ ਬ੍ਰਿਣ ਕਰਹੀ ਕੁੰਠਤ ਹੋਏ ਧਰਨ ਗਿਰ ਪਰਹੀ ਬਹੁਰ ਕੋਪ ਕਰ ਅਸੁਰ ਅਪਾਰਾ ਮਹਾਕਾਲ ਕਾ ਕਰਤ ਪ੍ਰਹਾਰਾ ਤੇ ਵੈ ਏਕ ਰੂਪ ਵੈ ਜਾਹੀ ਮਹਾਕਾਲ ਕੇ ਮਧੈ ਸਵਾਹੀ ਜਿਮ ਕੋਈ ਬਾਰ-ਬਾਰ ਪਰਮਾਰੈ ਹੋਤ ਲੀਨ ਤੇ ਮਾਂ ਸੁਧਾਰੈ ਪੁਨ ਕੋਈ ਤਾਹੇ ਨਾ ਸਖਤ ਪਛਾਨੀ ਆਗਿਲ ਆਏ ਕੇ ਮੋਰਾ ਪਾਨੀ ਇਹ ਵਿਦ ਭੈ ਸ਼ਸਤਰ ਜਬ ਲੀਨਾ ਅਸੁਰਨ ਕੋਪ ਅਮਿਤ ਤਬ ਕੀਨਾ ਕਾਂਪਤ ਅਧਿਕ ਚਿਤ ਮੋ ਗਏ ਸ਼ਸਤਰ ਅਸਤਰ ਲੈ ਆਵਤ ਪਏ ਜਵਾਲਤ ਜੀ ਕਰ ਕੋਪ ਨਿਸਾਚਰੇ ਤਿੰਨ ਤੇ ਭੈ ਪਠਾਨ ਤਨੁਕ ਧਾਰ ਪੁਨ ਮੁਖ ਤੇ ਉਲਕਾ ਜੇ ਕਾਢੇ ਤਾਤੇ ਮੁਗਲ ਉਪਜ ਪੇ ਠਾਡੇ ਪੁਨ ਰਿਸ ਤਨ ਤਿਨ ਸਵਾਸ ਨਿਕਾਰੇ ਸੈਦ ਸੇਖ ਪੈ ਰਿਸ ਵਾਰੇ ਧਾਇ ਸ਼ਸਤਰ ਅਸਤਰ ਕਰ ਲੈ ਕੈ ਤਮਕ ਤੇਜ ਰਣ ਤੁਰੀ ਨਚੈ ਕੈ ਖਾਨ ਪਠਾਨ ਟੁਕੇ ਰਿਸ ਕੈ ਕੈ ਕੋਪ ਕਿਰਪਾਨ ਲਗਨ ਕਰ ਲੈ ਕੈ ਮਹਾਕਾਲ ਕਉ ਕਰਤ ਪ੍ਰਹਾਰਾ ਏਕ ਨਾ ਉਪਰਤ ਰੂਮ ਪਾਰਾ ਅਮਿਤ ਖਾਨ ਕਰ ਕੋ ਸਿਧਾਰੇ ਮਦ ਕਰ ਭੈ ਸਕਲ ਮਤਵਾਰੇ ਉਮਡੇ ਅਮਿਤ ਮਲੇਛਨ ਕੇ ਗਨ ਤਿਨ ਕੇ ਨਾਮ ਕਹਾਤ ਤੂੰ ਸੋ ਭਾਨੇ ਨਾਹਰ ਖਾਨ ਚੜਾ ਚੜਖਾਨਾ ਖਾਨ ਨਿਹੰਗ ਪੜੰਗ ਜਵਾਨਾ ਔਰ ਚੜੰਗ ਖਾਨ ਰਣ ਧਾਇਓ ਅਮਿਤ ਸ਼ਸਤਰ ਕਰ ਲੈ ਸਿਧਾਇਓ ਬੈਰਮ ਖਾਨ ਬਹਾਦਰ ਖਾਨਾ ਬਰਵੰਡ ਖਾਨ ਬਡੋ ਸੁਰ ਗਿਆਨਾ ਰੁਸਤਮ ਖਾਨ ਕੋਪ ਕਰ ਚਲੋ ਲੀਨੇ ਅਮਿਤ ਸੈਨ ਸੰਗ ਭਲੋ ਹਸਨ ਖਾਨ ਹੁਸੈਨ ਖਾਨ ਭਨ ਖਾਨ ਮੁਹੰਮਦ ਲੈ ਮਲੇਸ਼ ਗਨ ਸ਼ਮਸ਼ ਖਾਨ ਖਾਨ ਖਾਨਾ ਚਲੇ ਪੀਸ ਕਰਦਾ ਜਵਾਨਾ ਆਵਤ ਹੀ ਕੀਏ ਬਾਣ ਪ੍ਰਹਾਰਾ ਮਹਾਕਾਲ ਕਾ ਚਾਹਤ ਸੰਘਾਰਾ ਮਹਾਕਾਲ ਸਰ ਚਲਤ ਨਿਹਾਰੇ ਟੂਕ ਸਹੰਸਰ ਪ੍ਰਿਥੀ ਕਰ ਡਾਰੇ ਡਾਰੇ ਸਤ ਸਤ ਟੂਕ ਪ੍ਰਿਥੀ ਕਰ ਮਹਾਕਾਲ ਕਰ ਕੋਪ ਮਿਤ ਸਰ ਇੱਕ ਇੱਕ ਸਰ ਤਨ ਬੌਹਰ ਪ੍ਰਹਾਰੇ ਗ੍ਰੇ ਪਠਾਨ ਸੋ ਭੂਮ ਮੰਝਾਰੇ ਕਾਟ ਨਿਹੰਗਕ ਰਾਖਾ ਦਵੈ ਤਰ ਮਾਰੇ ਅਮਿਤ ਚੜਾ ਚੜਖਾਂ ਸਰ ਖਾਨ ਪੜੰਗ ਬਹੁ ਰਣ ਮਾਰੇ ਦੇਖਤ ਚਾਰਨ ਸਿੱਧ ਹਜ਼ਾਰੇ ਨਾਹਰ ਖਾਂ ਗੈਰਤ ਖਾਂ ਮਾਰਾ ਬਲਵੰਡ ਖਾਂ ਕਾਸੀ ਸੂਤਾਰਾ ਸ਼ੇਰ ਖਾਨ ਕਟ ਤੇ ਕਟ ਡਾਰਿਓ ਬੈਰਮ ਖਾਂ ਗਹਿ ਕੇਸ ਪਛਾਰਿਓ ਹੁਨ ਕਰ ਕੋ ਬਹਾਦਰ ਖਾਨਾ ਛਾਟੇ ਤਵੈ ਵਿਸਿਖ ਰਿਸ ਨਾਨਾ ਮਹਾਕਾਲ ਕੋ ਬਾਨ ਪ੍ਰਹਾਰੋ ਗਿਰਿਓ ਕਹਾਂ ਲਓ ਲਰੈ ਵਿਚਾਰੋ ਇਹ ਵਿਧਾਨੀ ਪਠਾਨੀ ਸੈਨਾ ਮੁਗਲਨ ਪਰਾਮਦ ਕਜ ਭੈ ਨਾ ਛਿਨ ਕੇ ਕਮੋ ਬਹੁ ਸੁਭਟ ਗਿਰਾਏ ਜਾਨਕ ਇੰਦਰ ਪਰਬਤ ਸੇ ਘਾਏ ਬੈਰਮ ਬੇਗ ਮੁਗਲ ਕੋ ਮਾਰਾ ਯੂਸਫ ਖਾਂ ਕਟ ਤੇ ਕਟ ਡਾਰਾ ਤਾਹਰ ਬੇਗ ਟਿਕਾ ਸੰਗਰਾਮਾ ਅੰਤ ਗਿਰਿਓ ਭਿਰ ਕੈ ਦਵੈ ਜਾਮਾ ਨੂਰਮ ਬੇਗ ਬਹੁ ਰਿਸ ਮਾਰਿਓ ਆਦਲ ਬੇਗ ਹੈ ਬਹੁ ਪ੍ਰਜਾਰਿਓ ਤਰਾਸਤ ਭਈ ਮਲੇ ਥੀ ਸੈਨਾ ਆਜ ਸਕਾ ਹਾਥ ਕੋਈ ਲੈ ਨਾ ਭਜੇ ਪਠਾਨ ਮੁਗਲ ਹੂੰ ਭਾਜੇ ਸੈਦ ਆਣ ਦਸੋ ਦਿਸ ਗਾਜੇ ਫਿਰੇ ਪਠਾਨ ਬਿਮਨ ਜੇ ਪੈ ਬੌਰ ਧਨਕ ਟੰਕੋਰਤ ਗਏ ਆਵਤ ਹੀ ਹੁਸੈਨ ਖਾਨ ਜੂਝਾ ਹਸਨ ਖਾਨ ਸਨਮੁਖ ਵੈ ਲੂਜਾ ਬੌਰ ਮੁਹੰਮਦ ਖਾਨ ਲੜ ਮਰਿਓ ਜਾਨਕ ਸੱਲਬ ਦੀਪ ਮਹਿ ਪਰਿਓ ਸੈਦ ਹੁਸੈਨ ਕੋਪ ਕਰ ਗਰਜੋ ਜਾਫਰ ਸੈਦ ਰਹਾ ਨਹਿ ਬਰਜੋ ਲੋਹ ਪ੍ਰਜੰਤ ਬਾਣ ਤਨ ਮਾਰੇ ਭੈ ਨੀਨ ਨਹਿ ਬੌਰ ਨਿਹਾਰੇ ਬਹਰੋ ਅਮਿਤ ਕੋਵ ਕਹ ਕਰ ਕੈ ਛਾਡੇ ਬਿਸਕ ਤਨਖ ਕੋ ਧਰ ਕੈ ਛੂਟਤ ਭੈ ਸਲਭ ਕੀ ਜਿਮ ਸਰ ਲੀਨ ਭੈ ਨੈ ਲਖੇ ਦ੍ਰਿਗਨ ਕਰ ਇਹ ਵਿਦਮਾਰ ਸੈਯਦੀ ਸੈਨਾ ਸੇਖ ਫੌਜ ਭਾਜੀ ਬਿਨ ਚੈਨਾ ਮਹਾਕਾਲ ਜਬ ਭੱਜੇ ਨਿਹਾਰੇ ਵਿਸਿਕ ਕੋਪ ਨਹਿ ਤਾਹੇ ਪ੍ਰਹਾਰੇ ਬਹਰੋ ਫਿਰੇ ਸੇਖ ਪਰ ਲਾਜਾ ਲੈ ਲੈ ਸ਼ਸਤਰ ਅਸਤਰ ਸਭ ਸਾਜਾ ਜਿਮ ਮ੍ਰਿਗ ਬਧ ਮ੍ਰਿਗ ਪਾਤ ਕਉ ਤਕਹੀ ਚਕ ਚਕ ਗਿਰਤ ਮਾਰ ਨਹਿ ਸਕਹੀ ਸੇਖ ਫਰੀਦ ਹਨਾ ਤਦ ਕਾਲਾ ਸੇਖ ਉਜੈਨ ਹਨਾ ਬਿਕਰਾਲਾ ਸ਼ੇਖ ਅਮਾਨੁੱਲਾਹ ਪੁਨ ਮਾਰਿਓ ਸ਼ੇਖ ਵਲੀ ਕੋ ਸੈਨ ਸੰਗਾਰਿਓ ਤਿਲ ਤਿਲ ਪਾਇ ਸੁਬਟ ਕਉ ਕਰੇ ਚਰਮ ਪਰਮ ਰਾਨ ਮੋ ਕਉ ਝਰੇ ਪਾਖ ਪਖ ਉਠੈ ਸੁਬਟ ਕਉ ਕ੍ਰੁੱਦਾ ਧਾਰਨ ਮਚੋ ਐਸਤਾ ਜੁੱਦਾ ਕਹੂੰ ਕਬੰਧ ਫਿਰਤ ਸਿਰ ਬਿਨਾ ਕਹੂੰ ਸੁਭਟ ਗਹਿ ਦਾਂਤਨ ਤ੍ਰਿਨਾ ਰਛ ਰਛ ਕਹਿ ਤਾਹਿ ਪੁਕਾਰੈ ਮਹਾਕਾਲ ਜਿਨ ਹਮੈ ਸੰਘਾਰੈ ਕਹੂੰ ਆਂ ਡਾਕਨ ਡਾਕਾਰੈ ਕਹੂੰ ਸਾਨ ਕਿਲਕਟੀ ਮਾਰੈ ਭੂਤ ਪਿਸਾਜ ਨਚੇ ਬੈਤਾਲਾ ਵਰਤ ਫਿਰਤ ਬੀਰਨ ਕਹ ਬਾਲਾ ਏਕੈ ਅਛ ਏਕ ਹੀ ਵਾਹਾ ਏਕ ਚਰਨ ਅਰ ਅਰਧ ਸਨਾਹਾ ਇਹ ਬਿਦ ਸੁਭਟ ਬਿਕਟਾਂ ਨਿਡਾਰੇ ਪਵਨ ਬਲੀ ਜਨ ਰੂਖੋ ਖਾਰੇ ਜੇ ਅਰਿਕਾਲ ਕਿਰਪਾਨ ਬਹੀ ਸਿਰ ਤਿਨ ਕੇ ਰਹੀ ਨਾ ਜੀਵ ਕਰਾ ਫਿਰ ਜਾ ਕਹ ਕਾਲ ਖੜਗ ਛੁਐ ਗਿਆ ਅਰਧ ਅਰਧ ਛਿਮਕ ਮਹਿ ਭਇਆ ਬਹੀ ਜਾਹੇ ਸਿਰ ਸਰਕ ਸਰੋਹੀ ਤਾ ਕਾ ਰਹਾ ਸੀਸ ਵੈ ਦੋਹੀ ਜਾ ਕਉ ਬਾਣ ਕਾਲ ਕਾਲ ਲਾਗਾ ਤਾ ਕੇ ਪ੍ਰਾਨ ਬਾਣ ਲੈ ਪਾਗਾ ਮਾਰੂ ਬਜ ਦੋ ਦਿਸ ਐਸੇ ਜਾਨਕ ਪ੍ਰਲੈ ਕਾਲ ਕੇ ਜੈਸੇ ਗੋਮੁਖ ਝਾਂਜਰ ਤੂਰ ਅਪਾਰਾ ਢੋਲ ਮਿਰਦੰਗ ਮੁਚੰਗ ਹਜ਼ਾਰਾ ਹੋਰ ਆਯੁਧਨ ਇਹ ਵਿਦ ਭਇਓ ਜੇ ਕੋ ਪਾਰ ਨਾ ਕਿਨਹੂ ਲਇਓ ਜੇਤ ਗੈ ਸੁਰ ਮਿਲੇ ਛੁਪ ਜਾਏ ਮਹਾਕਾਲ ਛਿਨ ਬੀਜ ਖਪਾਏ ਬਹੁਰ ਅਸੁਰ ਕ੍ਰੁੱਧ ਤੇ ਆਦਿ ਭਇਓ ਮਿਤ ਅਸੁਰ ਉਪਰਾਜ ਸੋ ਲਇਓ ਧੂਲੀ ਕਰਨ ਵਿਦਿਤ ਕੇਸੀ ਪਨ ਘੋਰ ਦਾੜ ਅਰ ਸਰੋਨ ਤਲੋਚਨ ਗਰਧਵ ਕੇਤ ਮਹਿਕ ਤੁਜ ਨਾਮਾ ਅਰਨ ਨੇਤਰ ਉਪਜਾ ਸੰਗਰਾਮਾ ਆਸ ਤੁਜ ਨਿਰਖ ਅਸੁਰ ਉਪਜੇ ਰਣ ਮਾਰਦ ਭਇਓ ਦਾਨ ਬਨ ਕੇ ਗਨ ਅਸ ਤੁਜ ਕੋਪ ਅਦਿਕ ਤਹ ਕਰਾ ਸੈਨ ਦਾਨਵਨ ਕੋ ਰਣ ਹਰਾ ਪਾਂਤ ਪਾਂਤ ਤਨ ਸ਼ਸਤਰ ਪ੍ਰਹਾਰੇ ਤਿਲ ਤਿਲ ਪਾਇ ਸੁਭਟ ਕਟ ਡਾਰੇ ਇਹ ਵਿਧਾਨੀ ਸੈਨ ਅਸ ਤੁਜ ਜਬ ਕਾਂਪਤ ਭਇਓ ਅਸੁਰ ਜੀਵੋ ਤਬ ਅਮਿਤ ਅਸੁਰ ਰਣ ਔਰ ਪ੍ਰਕਾਸੇ ਤਿਨ ਕੋ ਕਾਹਤ ਨਾਮ ਬਿਨ ਸਾਸੇ ਗੀਤ ਤੁਜਾ ਕਾਕ ਤੁਜ ਰਾਛਸ ਉੱਲੂ ਕੇਤ ਬਿਓ ਬੜ ਰਾਛਸ ਅਸ ਤੁਜ ਕੇ ਰਣ ਸੁਹੇ ਸਿਧਾਏ ਵਾਰ ਮਾਰ ਚਹੂ ਔਰ ਉਘਾਏ ਬਿਸਖਨ ਬ੍ਰਿਸ਼ਟ ਕਰੀ ਕੋ ਪਹਿ ਕਰੇ ਜਲ ਧਰਿਆਸ ਵਡੇ ਭੂਤਾਰ ਪਰ ਸ਼ਸਤਰ ਅਸਤਰ ਕਰ ਕੋ ਪ੍ਰਹਾਰੇ ਚਟਪਟ ਸੋਟ ਵਿਗਟ ਕੜ ਡਾਰੇ ਹੂੰ ਸ਼ਬਦ ਅਸਤ ਜੈ ਉਚਾਰਾ ਤੇ ਤੇ ਆਦ ਵਿਆਦ ਬਬ ਧਾਰਾ ਸੀਤ ਜਵਾਰ ਅਰ ਉਸਨ ਤਾਪ ਭਨ ਛਈ ਰੋਗ ਅਰ ਸੰਨੇ ਪਾਤ ਗਨ ਵਾਏ ਪਿਤਿਆ ਕਫ ਉਪਜਿਤ ਭੈ ਤਾਤੇ ਭੇਦ ਅਮਿਤ ਹੋਇ ਗਏ ਨਾਮ ਤਿਨੈ ਗਨ ਪ੍ਰਗਟ ਸੁਨਾਉ ਅਯੁਰ ਭੇਦੀਨ ਸਭਨ ਰਜਾਉ ਆਮ ਪਾਤ ਅਰ ਸੂਨਤ ਪਾਤ ਅਰਧ ਸਿਰਾਰ ਹਿਰਦੈ ਸੰਘਾਤ ਪ੍ਰਾਨ ਪਾਏ ਆਪਾਨ ਬਾਏ ਪਨ ਦੰਤ ਰੋਗ ਅਰ ਦਾੜ ਪੀੜ ਗਨ ਸੂਖਾ ਜਵਰ ਤੇਇਆ ਚੌਥਾਇਆ ਅਸ ਦਿਵਸਿਓ ਅਰ ਬੀਸਾਇਆ ਡੇਢ ਮਾਸਿਆ ਪੂਨ ਤਪ ਪਇਓ ਦਾੰਤ ਕਾੜਦਾ ਤਨ ਪਰਤ ਹੈਓ ਫੀਲ ਪਾਪੁਨ ਜਾਨੂ ਰੋਗਾ ਉਪਜਾ ਦੇ ਦੁਸ਼ਦਲ ਸੋਗਾ ਖਈ ਸੋ ਬਾਦੀ ਭਈ ਮਵੇਸੀ ਪਾਂਡ ਰੋਗ ਪੀਨ ਸਕਟ ਦੇਸੀ ਚਿਨੋ ਪਰਮੇਵ ਭਗਿੰਦਰ ਦਖੂਥਰਾ ਪਥਰੀ ਬਾਏ ਫਿਰੰਗ ਅਧ ਨੇਤਰਾ ਗਲਤ ਕੁਸ਼ਟ ਉਪਜਾ ਦੁਸ਼ਟਨ ਤਨ ਸੇਤ ਕੁਸ਼ਟ ਕੇਤਨ ਕੇ ਭਇਓ ਭਨ ਕੇਤੇ ਸਤਰ ਸੂਰ ਹੋਇ ਮਰੇ ਕੇਤੇ ਆਂਤ ਰੋਗ ਤੇ ਟਰੇ ਸੰਗ੍ਰਹਣੀ ਸੰਗ੍ਰਹ ਦੁਸ਼ਟ ਕੀ ਜੀਅਨ ਕੋ ਪੁਨ ਨਾਮ ਨਾ ਤਿਨ ਲੀਆ ਕੇਤੇ ਉਪਜ ਸੀਤਲਾ ਮਰੇ ਕੇਤੇ ਅਗਨ ਬਾਪ ਤੇ ਜਰੇ ਭਰਮ ਚਿਤ ਕੇਤੇ ਹੋਇ ਮਰੇ ਉਦਰ ਰੋਗ ਕੇਤੇ ਅਰਿਟਰੇ ਜਬ ਹੋ ਜੇ ਅਸ ਰੋਗ ਪ੍ਰਕਾਸੇ ਅਤਿ ਛਤਰ ਤਾਪਤ ਹੋਇ ਤਰਾਸੇ ਜਾ ਕੇ ਤਨ ਗਣ ਦਈ ਦਿਖਾਈ ਤਿਨੋ ਜੀਵਨ ਕੀ ਆਸ ਚੁਕਾਈ ਕੇਤਕ ਦੁਸ਼ਟ ਤਾਪ ਤਨ ਤਪੈ ਕੇਤਕ ਉਦਰ ਰੋਗ ਹੋਇ ਖਪੈ ਕਿਤਕਨ ਆਣ ਕੰਪਨੀ ਚਢੀ ਕੇਤ ਗਵਾਏ ਪਿਤ ਤਨ ਬਢੀ ਉਧਰ ਵਿਕਾਰ ਕਿਤੇ ਮਰ ਗਏ ਤਾਪਤ ਕਿਤਕ ਤਾਪ ਤਨ ਭੈ ਕਿਤਕਨ ਸੰਨਿਆ ਪਾਤ ਵਹਿ ਗਇਓ ਕੇਤਨ ਬਾਏ ਪਿਤ ਕਫ ਪਇਓ ਕੇਤਕ ਮਰੇ ਮੂੰਡ ਕੀ ਪੀਰਾ ਕਿਤਕ ਬਾਏ ਤੇ ਭੈ ਅਧੀਰਾ ਕੇਤਕ ਛਈ ਰੋਗ ਛੈ ਕੀਓ ਕੇਤਨ ਨਾਸ ਬਾਏ ਤੇ ਥਿਓ ਦਾੜ ਪੀੜ ਕੇਤੇ ਮਰ ਗਏ ਬਾਏ ਭੈ ਬਵਰੇ ਕਈ ਭੈ ਜਿਨ ਕੋ ਆਣ ਰੋਗ ਤਨ ਗ੍ਰਾਸਾ ਤਾ ਕਾ ਪ੍ਰਾਣ ਦੇਹ ਤਜ ਨਾਸਾ ਚੋਪਈ ਕਾਹ ਲਗੇ ਮੈਂ ਬਰਨ ਸੁਨਾਉ ਗ੍ਰੰਥ ਬੜਨ ਤੇ ਹੱਥ ਡਰ ਪਾਉ ਇਹ ਵਿਦ ਭਇਓ ਦਾਨ ਮਰਨਾਸਾ ਖੜਕੇ ਤੇ ਅਸ ਕੀ ਆਤਮਾਸਾ ਇਹ ਵਿਦ ਤਨ ਦਾਨਵ ਜਬ ਮਾਰੇ ਪੁਨ ਆਸ ਧੋਜ ਆਸ ਮੰਤਰ ਵਿਚਾਰੇ ਜੋ ਇਨ ਕੋ ਹੋਇ ਹੈ ਰਣ ਆਸਾ ਮੁਝੈ ਦਿਖਾਇ ਹੈ ਕਮਨ ਤਮਾਸਾ ਤਿਨ ਕਾ ਦੀਨ ਐਸ ਵਰਦਾਨਾ ਤੁਮ ਤੇ ਹੋਏ ਅਵਖ ਦੀਨਾਨਾ ਜੇ ਕੇ ਤਨ ਕੋ ਰੋਗ ਸੰਤਾਵੈ ਤਾਹੇ ਅਵਖ ਦੀ ਵੇਗ ਜੀ ਆਵੈ ਇਹ ਬਿਦ ਦਇਓ ਜਵੈ ਵਰਦਾ ਨਾਮ ਮਿਰਤ ਕੋ ਤੇ ਅਸੁਰ ਜੇ ਨਾਨਾ ਤਿਨ ਤੇ ਅਵਖ ਦੀ ਨਿਕਸੀ ਆਪਣੇ ਸਕਲ ਗੁਣਨ ਕਹਾ ਬਿਗਸੀ ਜਾ ਕੇ ਦੇਹ ਪਿੱਤਿਆ ਦੁਖ ਦੇਈ ਸੋ ਭਗ ਜਰੀ ਬਾਤ ਕੀ ਲਈ ਜਿਹ ਦਾਨਵ ਕੋ ਬਾਏ ਸੰਤਾਵੈ ਸੋ ਲੈ ਜਰੀ ਪਿੱਤੇ ਕੀ ਖਾਵੈ ਜਾ ਕੀ ਦੇਹ ਕਫ ਦੁਖ ਲਿਆਵੈ ਸੋ ਲੈ ਕਫ ਨਾਸਨੀ ਚਵਾਵੈ ਇਹ ਵਿਦਿਆ ਸੁਰ ਭੈ ਬਿਨ ਰੋਗਾ ਮਾਂਡਤ ਭੈ ਜੁਦ ਤਜ ਸੋਗਾ ਅਗਨ ਅਸਤਰ ਛਾਡਾ ਤਵ ਦਾਨਵ ਜਾਤੇ ਭੈ ਪਸਮ ਬਹੁ ਮਾਨਵ ਵਾਰੁਣ ਅਸਤਰ ਤਵ ਕਾਲ ਚਲਾਇਓ ਸਕਲ ਅਗਨ ਕੋ ਤੇਜ ਮਿਟਾਇਓ ਰਾਛਸ ਪਵਨ ਅਸਤਰ ਸੰਧਾਨਾ ਜਾਤੇ ਉਠ ਪਏ ਗਨ ਨਾਨਾ ਭੂਤ ਰਾਸਤਰ ਤਬ ਕਾਲ ਪ੍ਰਹਾਰਾ ਸਭ ਸਿਵਕਨ ਕੋ ਪ੍ਰਾਨ ਉਬਾਰਾ ਮੇਘ ਅਸਤਰ ਛੋਰਾ ਪੁਨ ਦਾਨਵ ਭੀਜ ਗਏ ਜਿਹ ਤੇ ਸਭ ਮਾਨਵ ਬਾਏ ਅਸਤਰ ਲੈ ਕਾਲ ਚਲਾਇਓ ਸਭ ਮੇਘਨ ਤਤਕਾਲ ਉਡਾਇਓ ਰਾਜ ਸ਼ਾਸਤਰ ਰਾਜ ਸਹਿ ਚਲਾਇਓ ਬਹੁ ਅਸੁਰਤਾ ਤੇ ਉਪਜਾਇਓ ਦੇਵਤਾ ਅਸਤਰ ਛੋਰਾ ਤਬ ਕਾਲਾ ਅਸੁਰ ਸੈਨ ਕੂਟਾ ਦਰਹਾਲਾ ਜਛ ਅਸਤਰ ਤਬ ਅਸੁਰ ਚਲਾਇਓ ਗੰਧਰਵਾਸਤਰ ਲੈ ਕਾਲ ਬਗਾਇਓ ਤੇ ਦੂ ਆ ਵੀਰ ਨਰ ਮਰੇ ਟੁਕ ਟੁਕ ਹੈ ਭੂ ਪਰ ਪੁਨ ਝਰੇ ਚਾਰਨ ਆਸਤਰ ਜਬ ਅਸੁਰ ਸੰਧਾਨਾ ਚਾਰਨ ਉਪਜ ਠਾੜ ਭੇ ਨਾਨਾ ਸਿੱਧ ਅਸਤਰ ਅਸਤ ਹੋਈ ਤਬ ਛੋਰਾ ਤਾਤੇ ਮੁਖ ਸਤਰਨ ਕੋ ਤੋਰਾ ਉਰਗ ਅਸਤਰ ਲੈ ਅਸੁਰ ਪ੍ਰਹਾਰਾ ਤਾਤੇ ਉਪਜੇ ਸਰਪ ਅਪਾਰਾ ਖਗਪਾਤੀ ਅਸਤਰ ਤਜਾ ਤਬ ਕਾਲਾ ਪਛ ਗਏ ਨਾਗਨ ਦਰਹਾਲਾ ਬਿਛੂ ਅਸਤਰ ਦਾਨ ਵਹਿ ਚਲਾਇਓ ਬਹੁ ਬਿਛੂਨ ਤਾਤੇ ਉਪਜਾਇਓ ਲਸ਼ਟ ਕਾਸਤਰ ਅਸਤ ਹੋਈ ਤਬ ਛੋਰਾ ਸਭ ਹੀ ਡਾਂਕ ਅਠੂਨ ਤੋਰਾ ਸ਼ਸਤਰ ਅਸਤਰ ਅਸ ਅਸੁਰ ਚਲਾਏ ਖੜਗ ਕੇਤ ਪਰ ਕਛ ਨਾ ਬਸਾਏ ਅਸਤਰਨ ਸਾਥ ਅਸਤਰ ਬਹੁ ਛੈ ਜਾ ਕੋ ਲਗੇ ਲੀਨ ਤੇ ਭੈ ਲੀਨ ਹਵੈ ਗਏ ਅਸਤਰ ਨਿਹਾਰੇ ਹਾਏ ਹਾਏ ਕਰ ਸੁਰ ਪੁਕਾਰੇ ਮਹਾਮੂੜ ਫਿਰ ਕੋ ਬਢਾਈ ਪੁਨ ਅਸਤ ਧੋਈ ਤਨ ਕਰੀ ਲੜਾਈ ਇਹ ਬਿਦ ਭਇਓ ਕੋਰ ਸੰਗਰਾਮ ਆ ਨਿਰਖਤ ਦੇਹ ਦਾਨ ਵੀ ਮਾਮਾ ਧੰਨ ਧੰਨ ਅਸਤ ਹੋਜ ਕੋ ਕਹੈ ਦਾਨ ਵਹਿਰ ਮੂਨ ਵੈ ਰਹੈ